ਹੌਲੀ ਸਭ ਕੋ ਆਖੇ ਆਪਣਾ ਜਿਸ ਨਾਹੀ ਨ ਕੱਢੀ ਸਭ ਕੋ ਆਖੇ ਆਪਣਾ ਜਿਸ ਨਾਹੀ ਨ ਕੱਢੀ ਜਿਸ ਨਾਹੀ ਸੋਚਣ ਕੱਢੀ ਸਾਰੇ ਜੀਵ ਪਰਮੇਸ਼ਰ ਨੂੰ ਆਪਣਾ ਕਹਿੰਦੇ ਨੇ ਕੋਈ ਨਹੀਂ ਕਹਿੰਦਾ ਪਰਮੇਸ਼ਰ ਮੇਰਾ ਨਹੀਂ ਹੈ ਨਾ ਕੋਈ ਚਾਹੇ ਕੋਈ ਜੱਗਾ ਹੈ ਚਾਹੇ ਕੋਈ ਜੇ ਕੋਈ ਕਹਿੰਦਾ ਹੈ ਚੁੱਟ ਕੇ ਬਾਹਰ ਕੱਢ ਦੋ ਉਹ ਦੇਖ ਲਓ ਅਸਲ ਤੇ ਉੱਤੋਂ ਕਹਿਣਾ ਹੋਊਗਾ ਫਰਜ਼ੀ ਦਾ ਤੇ ਕਹਿੰਦੇ ਨੇ ਜਿਹੜੇ ਅੰਦਰੋਂ ਨਹੀਂ ਨਾ ਕਹਿੰਦੇ ਸੱਚੇ ਨਹੀਂ ਨਾ ਕਹਿੰਦੇ ਉਹੀ ਚੁੱਟ ਕੇ ਬਾਹਰ ਕੱਢਦੇ ਨੇ ਕਹਿੰਦੇ ਸਾਰੇ ਹੀ ਨੇ ਕਹਿਣਾ ਕਹਿਣ ਔਰ ਮੰਨਣ ਦਾ ਫਰਕ ਹੈ ਜਿਨ ਮਨ ਹੋਰ ਮੁਖ ਹੋਰ ਤੇ ਕਾਢੇ ਬਸ ਨਾ ਮਨ ਜਿਹੜਾ ਮੰਨਦਾ ਨਾ ਵੀ ਉਹ ਮੇਰਾ ਹੈ ਉਹ ਨਹੀਂ ਕੱਢ ਸਕਦਾ ਵਾਹ ਉਹ ਨਹੀਂ ਕੱਢਦਾ ਤਾਂ ਖਰਾ ਉਹਦਾ ਖਜ਼ਾਨੇ ਕੋਣ ਹੈ ਕੱਢਿਆ ਕਿਉਂ ਜਾਂਦਾ ਅੰਦਰ ਖੋਟ ਹੈ ਬਾਹਰੋਂ ਖਰਾ ਬਾਹਰੋਂ ਤਾਂ ਕਹਿਣ ਵਾਲਾ ਬਾਹਰੋਂ ਨਹੀਂ ਕਹਿਣਾ ਕੋਈ ਵੀ ਸੱਚ ਦਾ ਵਿਰੋਧ ਨਹੀਂ ਕੋਈ ਕਰਦਾ ਬਾਹਰੋਂ ਰੱਬ ਦਾ ਵਿਰੋਧ ਨਹੀਂ ਕਰਦਾ ਕੋਈ ਬਾਹਰੋਂ ਅੰਦਰ ਦੀ ਜਿਹੜੀ ਅਵਸਥਾ ਹੈ ਉਹ ਹੀ ਦੀ ਦੀ ਜਿਹੜੀ ਚਾਹੀਦੀ ਹੈ ਤੇ ਮਨ ਵਿੱਚ ਹੋਰ ਗੱਲ ਹੈ ਤੇ ਮੂੰਹ ਦੇ ਵਿੱਚ ਹੋਰ ਗੱਲ ਹੈ ਜਿੰਨਾ ਜਦ ਦੋਹਾਂ ਦੇ ਵਿੱਚ ਫਰਕ ਹੈ ਉਹਨਾਂ ਚਿਰ ਮਰਨਾ ਜਿਹੜੇ ਨੂੰ ਜਨਮ ਮਰਨਾ ਵੀ ਭਾਈ ਜਿਹੜਾ ਹੈ ਨਾ ਤੇਰੇ ਅੰਦਰ ਭਰਮ ਕਿ ਭਰਮ ਦੂਰ ਕਰਿਆ ਵੀ ਖੋਟ ਹੈ ਨਾ ਭਰਮ ਇਹ ਖੋਟ ਹੈ ਮਨ ਚ ਹੋਰ ਨਹੀਂ ਬੈਠਾ ਮੂੰਹ ਚ ਹੋਰ ਨਹੀਂ ਬੈਠਾ ਇਹਨੂੰ ਦੂਰ ਕਰਕੇ ਜੋ ਨਾ ਹੀ ਸੋਚਣ ਜਿਹੜੇ ਨਹੀਂ ਹੁੰਦੇ ਨਾ ਪਰਮੇਸ਼ਰ ਦਾ ਕਹਿਣਾ ਮੇਰੇ ਨਾਲ ਸਾਰੇ ਅਸੀਂ ਨਹੀਂ ਕਹਿੰਦੇ ਸਾਡੇ ਮਨ ਸਾਡੇ ਸਾਡੇ ਮਨ ਦੀ ਫਰਕ ਜੋ ਮੰਨਦਾ ਤਾਂ ਹੀ ਸਾਰਿਆਂ ਨੂੰ ਦਿੰਦਾ ਜਾਨ ਕੋ ਦੇ ਤੇ ਅਜਾਨ ਕੋ ਦੇ ਤੇ ਜ਼ਮੀਰ ਕੋ ਦੇ ਤੇ ਸਾਰਿਆਂ ਨੂੰ ਦੇ ਜਾਂਦਾ ਚਾਹੇ ਉਹ ਕੋਈ ਮੰਨਦਾ ਕਹਿ ਨਹੀਂ ਪਤਾ ਦਰੈਤ ਨਹੀਂ ਕਰਦਾ ਅਸਲ ਸਾਡੇ ਬਹੁਤ ਕੁਝ ਹੋਰ ਬਣਾਏ ਹੋਏ ਨੇ ਜਿਹਦਾ ਪਰਮੇਸ਼ਰ ਹੈ ਨਾ ਉਹਦਾ ਹੋਰ ਕੋਈ ਨਹੀਂ ਜਿਹਦਾ ਹੋਰ ਕੋਈ ਉਹਦਾ ਪਰਮੇਸ਼ਰ ਨਹੀਂ ਹੁੰਦਾ ਜਿਹਦਾ ਹੋਰ ਕੋਈ ਵੀ ਸੰਸਾਰ ਹੈ ਪਰਮੇਸ਼ਰ ਦੇ ਨਾਲ ਉਹਦਾ ਪਰਮੇਸ਼ਰ ਦੀ ਦੋ ਨਾਲ ਨਹੀਂ ਹੋ ਸਕਦੀ ਪ੍ਰੀਤ ਪ੍ਰੀਤ ਇੱਕ ਨਾਲੇ ਹੋ ਜਿਹੜਾ ਪ੍ਰੀਤ ਦੋ ਨਾਲ ਕਰਦਾ ਦੋਗਲਾ ਦੋਗਲੀ ਪ੍ਰੀਤ ਹੈ ਕਬੀਰ ਪ੍ਰੀਤ ਇੱਕ ਸਭ ਕੀ ਹੈ ਇੱਕ ਸਿਉ ਕੀ ਹੈ ਇੱਕ ਨਾਲੇ ਕਰੋ ਪ੍ਰੀਤ ਜੇ ਕਰਦੀ ਹੈ ਆਨ ਦੁਬਦਾ ਜਾਏ ਫਿਰ ਤਾਂ ਦੁਬਦਾ ਪੈਦਾ ਹੋ ਗਈ ਜੇ ਕਿਸੇ ਹੋਰ ਨਾਲ ਵੀ ਪ੍ਰੀਤ ਹੈ ਚਾਹੇ ਉਹ ਕੋਈ ਵੀ ਹੈ ਕੁਝ ਵੀ ਹੈ ਸੱਚ ਨੂੰ ਛੱਡ ਕੇ ਉਹਦੀ ਸੱਚ ਨਾਲ ਪ੍ਰੀਤ ਨਹੀਂ ਹੈ ਕੱਚੀ ਪ੍ਰੀਤ ਹੈ ਉਹ ਪ੍ਰੀਤ ਹੈ ਜੋ ਕੱਚੀ ਹੈ ਟੁੱਟ ਸਕਦੀ ਹੈ ਦੋ ਨਾਲ ਤੀਸਰੀ ਤਾਂ ਇਹ ਕਹਿੰਦਾ ਤਪ ਸੰਗ ਜੋੜ ਅਵਰ ਸੰਗ ਅਵਰ ਜੇ ਅਵਰ ਸੰਗ ਤੋੜੀ ਹੋਈ ਹੈ ਨਾ ਫਿਰ ਤਾਂ ਉਹਦੇ ਨਾਲ ਜੁੜੀ ਹੋਈ ਹੈ ਜੇ ਅਵਰ ਸੰਗ ਵੀ ਜੁੜੀ ਹੋਈ ਹੈ ਫਿਰ ਅਸੀਂ ਤਾਂ ਜੋੜੀ ਹੋਈ ਮੰਨ ਲਈ ਅਸੀਂ ਤਾਂ ਮੰਨਦੇ ਆ ਸਾਡੀ ਜੁੜੀ ਹੋਈ ਹੈ ਪਰ ਉਹਨੇ ਨਹੀਂ ਜੁੜੀ ਹੋਈ ਮੰਨੀ ਹੋਈ ਉਹਨਾਂ ਨੇ ਮੰਨੀ ਹੋਈ ਜੁੜੀ ਕਾਹੇ ਉਹ ਕਹਿ ਰਹੇ ਨਾ ਤੁਮ ਨਹੀਂ ਤੋੜੋ ਤਾਂ ਹਮ ਨਹੀਂ ਤੋੜੋ ਮੈਂ ਤਾਂ ਤੋੜਦਾ ਨਹੀਂ ਹੁਣ ਤੇਰੇ ਨੂੰ ਮੈਂ ਸੰਸਾਰ ਨੂੰ ਤੋੜ ਲਈ ਪਰ ਦੇਖੀ ਤੂੰ ਨਾ ਤੋੜਦੀ ਕੋਈ ਪਿਛਲੀਆਂ ਗੱਲਾਂ ਤੇ ਸ਼ੁਰੂ ਕਰਕੇ ਫਿਰ ਤਾਂ ਹੀ ਹੋਣਾ ਜੇ ਦੋਹਾਂ ਦੇ ਮਨ ਚ ਇੱਕ ਦੇ ਮਨ ਚ ਦੂਏ ਦੇ ਨਾਲ ਹੋਵੇ ਫਿਰ ਕੋਈ ਤਾਂ ਕੋਈ ਕੱਢ ਰਿਹਾ ਹੈ ਕਿਸੇ ਬੰਦੇ ਨੂੰ ਉਹ ਰਸਾ ਫੜਾਤਾ ਲੈ ਵੀ ਤੂੰ ਰਸਾ ਫੜ ਲੈ ਉੱਠ ਕੇ ਮੈਂ ਤੈਨੂੰ ਖਿੱਚਦਾ ਜਿਹੜਾ ਥੱਲੇ ਖੂਹ ਜਾ ਉਹਦਾ ਰਸਾ ਛੱਡਦਾ ਨਹੀਂ ਪਰ ਜੇ ਉਤਲਾ ਛੱਡ ਦੇਵੇ ਥੱਲੇ ਵਾਲਾ ਕੀ ਕਰੂ ਵਿਚਾਰਾ ਉਹਦਾ ਤਾਂ ਉਹ ਤਾਂ ਛੱਡਦਾ ਨਹੀਂ ਪਰ ਖਿੱਚਣ ਵਾਲੇ ਜੇ ਛੱਡ ਦੇਵੇ ਫਿਰ ਕੀ ਕਰੂਗਾ ਤੇ ਪਰਮੇਸ਼ਰ ਤੋੜ ਦੇਵੇ ਅਸੀਂ ਕੀ ਕਰਾਂਗੇ ਅਸੀਂ ਤਾਂ ਜੁੜੀ ਹੋਈ ਹੈ ਇਹ ਮੇਰੇ ਜੋੜ ਦਾ ਫਾਇਦਾ ਤਾਂ ਹੀ ਹੈ ਜੇ ਤੂੰ ਨਾ ਤੋੜੇ ਜੇ ਤੈਂ ਤੋੜ ਦਿੱਤਾ ਮੈਂ ਟੁੱਟ ਗਈ ਮੇਰੇ ਨਾਲ ਜੋੜ ਮੇਰੀ ਜੋੜੀ ਕੀ ਕਰੂ ਸਾਰਾ ਸੰਸਾਰ ਜੋੜੀ ਫਿਰਦਾ ਤੇਰੇ ਨਾਲ ਤਾਂ ਸਾਰੇ ਮਨ ਨਾਲ ਜੁੜੀ ਹੋਈ ਹੈ ਸਵਾਲ ਇਹ ਵੀ ਤੇਰੇ ਤੇਰੇ ਮਨ ਦੀ ਜੁੜੀ ਹੋਈ ਹੈ ਜਾਂ ਨਹੀਂ ਹੈ ਗੱਲ ਤਾਂ ਤੇਰੇ ਨਾਲ ਪੁੱਛਣੀ ਹੈ ਵੀ ਤੂੰ ਮੰਨਦਾ ਹੈ ਮੇਰੀ ਜੁੜੀ ਹੋਈ ਹੈ ਨਹੀਂ ਜੁੜੀ ਹੋਈ ਤਸੱਲੀ ਤਾਂ ਅਸੀਂ ਦੂਏ ਨਹੀਂ ਕਰਾਉਣੀ ਆਪਣੀ ਤਸੱਲੀ ਦਾ ਕੀ ਹੈ ਉਹਦੀ ਤਸੱਲੀ ਕਿਵੇਂ ਹੋਵੇ ਉਹਦੀ ਤਸੱਲੀ ਜਦ ਹੋਊਗੀ ਜਿਆਦਾ ਵਰਸਾ ਟੁੱਟ ਜੂਗੀ ਪਤਾ ਲੱਗ ਜੂ ਹਾਂ ਵਰਸਾ ਤੋੜੀ ਹੋਈ ਹੈ ਕੀਤਾ ਉਹ ਆਪਣਾ ਆਪੇ ਹੀ ਲੇਖਾ ਸੰਢੀ ਹੈ ਕੀਤਾ ਉਹ ਆਪਣਾ ਆਪੇ ਹੀ ਲੇਖਾ ਸੰਢੀ ਹੈ ਲੇਖਾ ਕੀ ਹੈ ਲੇਖਾ ਇੱਕ ਤੁਕ ਹੈ ਇੱਥੇ ਲੇਖਾ ਕਹਿ ਵੀ ਦਿੱਤਾ ਲੇਖਣ ਵਾਲੀ ਬੁੱਧੀ ਵੀ ਪਹਿਲੇ ਲਈ ਹੈ ਬਾਣੀ ਲੇਖਣ ਨੂੰ ਐਸ ਤਰੀਕੇ ਨਾਲ ਬੁੱਧੀ ਹੈ ਜੋ ਅਸੀਂ ਮੰਨਦੇ ਆ ਉਹ ਲੇਖਾ ਜੇ ਅਸੀਂ ਮੰਨਦੇ ਆ ਨਾ ਅਸਲ ਵਿੱਚ ਮੰਨਣਾ ਹੀ ਲੇਖਾ ਸਾਡਾ ਜੋ ਅਸੀਂ ਸੋਚਦੇ ਆ ਉਹ ਲਿਖਾ ਲਿਖਦੇ ਸੋਚਣ ਨਾਲ ਜਿਹੜਾ ਲਿਖਿਆ ਜਾਂਦਾ ਸੋਚਣਾ ਬੰਦ ਕਰ ਦਈਏ ਅਲੇਖੇ ਹੋ ਗਿਆ ਫਿਰ ਲਿਖਣਾ ਬੰਦ ਹੋ ਜਿਨ੍ਹਾਂ ਕੋ ਸੋਚਦੇ ਆ ਸਭ ਸਾਡੇ ਅੰਦਰ ਲਿਖਿਆ ਜਿਹੜੇ ਕੰਮ ਨਹੀਂ ਹੋਏ ਉਹ ਵੀ ਸਾਨੂੰ ਪਤਾ ਵੀ ਹੋਏ ਨਹੀਂ ਉਹਨਾਂ ਦੀ ਪੀੜਾ ਵੀ ਅੰਦਰ ਹੈਗੀ ਹੈ ਨਾ ਹੋਇਆ ਦੀ ਵਿਗੜੇ ਹੋਇਆ ਜਿਹੜੇ ਕੰਮ ਨੇ ਉਹਨਾਂ ਦੀ ਵੀ ਪੀੜਾ ਹੁੰਦੀ ਹੈ ਜਦੋਂ ਪੀੜਾ ਵੀ ਹਟ ਗਈ ਨਾ ਸੋਚਿਆ ਕਮਾਲ ਪਤਾ ਲੱਗਾ ਵੀ ਗਲਤੀ ਕੀਤੀ ਸੀ ਇਹ ਸੋਚਣਾ ਨਹੀਂ ਸੀ ਇਹ ਹੋਣਾ ਹੀ ਨਹੀਂ ਸੀ ਜਦੋਂ ਸਾਫ਼ ਹੋ ਕੇ ਨਾ ਪਿੱਟ ਗਿਆ ਫਿਰ ਕਹਾਂ ਨੂੰ ਸੋਚਣਾ ਬੰਦ ਹੋ ਗਿਆ ਉਹਨਾਂ ਦਾ ਲੇਖਾ ਪਾਟਿਆ ਹੋਇਆ ਗਿਆ ਕਿਸੇ ਦਾ ਲੇਖਾ ਪਾਟਿਆ ਤੇ ਨਹੀਂ ਤਾਂ ਫਿਰ ਲੇਖਾ ਚੱਲਦਾ ਲੇਖਾ ਕੋਈ ਨਹੀਂ ਲਿਖਦਾ ਇਹ ਗੱਲ ਗਲਤ ਹੈ ਵੀ ਕੋਈ ਸਾਡਾ ਲੇਖਾ ਲਿਖਦਾ ਲੇਖਾ ਅਸੀਂ ਉਹ ਲਿਖਦੇ ਆ ਮੈਂ ਚੰਗੇ ਕੰਮ ਕਰ ਲਏ ਮੈਂ ਬਾਕੀ ਕੰਮ ਕਰ ਲਏ ਜੋ ਮੰਨ ਲਏ ਲਿਖ ਲਏ ਇਹੀ ਭਰਮ ਆਪਣੀ ਫੱਟੀ ਆਪ ਲਿਖ ਲਓ ਫਿਰ ਇਹ ਹੈ ਗੁਰੂ ਤੋਂ ਲਹੋਣਾ ਜਿਵੇਂ ਪ੍ਰਲਾਦ ਕੀ ਕਹਿੰਦਾ ਪ੍ਰਲਾਦ ਦੀ ਫੱਟੀ ਪਹਿਲਾਂ ਲਿਖੀ ਹੋਈ ਹੈ ਬਚਪਨ ਛੋਟੇ ਹੁੰਦੇ ਸੀ ਫਿਰ ਪੜ੍ਹ ਭੇਜਤਾ ਜਿੰਨਾ ਜਦ ਤੱਕ ਪੜ੍ਹ ਨਹੀਂ ਭੇਜਿਆ ਉਹਨਾਂ ਦਾ ਬਚਪਨ ਦੇ ਵਿੱਚ ਪੜਾਤਾ ਨਾਰਦ ਨੇ ਨਾਰਦ ਨੇ ਦਾ ਪੜਾਤਾ ਬ੍ਰਹਮ ਗਿਆਨ ਆਹ ਮਾਂ ਪਿਓ ਵਾਲੀ ਬਨੌਟ ਮਟਾਤੀ ਸਾਲ ਵਾਲੀ ਬਨੌਟ ਤੇ ਖਤਮ ਕਰਤੀ ਜਿਵੇਂ ਬੋਲੀਓ ਬਦਲਤੀ ਪਤਾ ਬਣਾਉਣ ਲੱਗਿਆ ਹੋਰ ਦੂਈ ਭਾਸ਼ਾ ਸੰਸਾਰੀ ਉਹ ਮਰਦਾ ਨਹੀਂ ਸੰਸਾਰੀ ਭਾਸ਼ਾ ਅਸੀਂ ਕਿਉਂ ਮੰਨੇ ਜਾਂਦੇ ਸੰਸਾਰੀ ਭਾਸ਼ਾ ਨੂੰ ਸਾਡਾ ਸੁਭਾਅ ਪੱਕ ਗਿਆ ਸੰਸਾਰੀ ਭਾਸ਼ਾ ਦਾ ਸੰਸਾਰੀ ਭਾਸ਼ਾ ਅਸੀਂ ਇਹਦੇ ਵਿੱਚ ਜਿਹੜੀ ਪਾਣੀ ਦਾ ਸਾਡੇ ਹੱਥਾਂ ਤੇ ਅਨਰਥ ਹੋ ਜਾਂਦੇ ਨੇ ਗੁਰਬਾਣੀ ਜਿਹੜੇ ਅਰਥਾਂ ਨੂੰ ਪਲਟਾਏ ਨੇ ਨਾ ਸਾਡੇ ਉਹ ਅਸੀਂ ਪਲਟਾਏ ਹੋਏ ਰੱਖੇ ਪਲਟੇ ਨਹੀਂ ਹੋਏ ਸਾਡੇ ਅੰਦਰ ਸਾਡੇ ਅੰਦਰ ਤਾਂ ਜਿਉਂਦੇ ਚੁੱਪੇ ਨਾਮ ਜਦ ਬਾਪ ਦੀ ਗੱਲ ਆਉਂਦੀ ਹੈ ਜਦ ਇਹਨਾਂ ਦਾ ਬਾਪ ਕਾੜੂ ਜੇ ਇਸਤਰੀ ਦੀ ਗੱਲ ਆਉਂਦੀ ਹੈ ਜੋਰੂ ਦੀ ਗੱਲ ਆਉਂਦੀ ਹੈ ਜੋਰੂ ਹੈ ਇਹ ਨਹੀਂ ਕਹਿ ਰਹੇ ਵੀ ਜੋਰੂ ਤਾਂ ਬਣੀ ਹੋਣੀ ਹੋਈ ਇਹ ਤਾਂ ਬੰਦੀ ਨਹੀਂ ਹੋਈ ਕੀ ਹੈ ਗੱਲ ਕੀ ਹੈ ਇਹ ਨਿਰਾਕਾਰੀ ਦੁਨੀਆ ਦੀ ਜਿਹੜੀ ਲੈਂਗੁਏਜ ਹੈ ਨਾ ਇਹ ਹੋਰ ਲੈਂਗੁਏਜ ਹੈ ਇਹਨੂੰ ਐਸੇ ਇਸੇ ਵਿਦਿਆ ਨੂੰ ਵਿਦਿਆ ਕਹ ਲੋ ਭਾਸ਼ਾ ਕਹ ਲੋ ਇਸੇ ਭਾਸ਼ਾ ਨੂੰ ਜਿਹੜੀ ਹੈ ਨਾ ਪਹਿਲਾਂ ਹਿੰਦੂਆਂ ਦੇ ਵਿੱਚ ਬ੍ਰਹਮ ਵਿਦਿਆ ਕਹਿੰਦੇ ਸੀ ਬ੍ਰਹਮ ਵਿਦਿਆ ਬਹੁਤ ਸੰਤ ਮਿਲਦੇ ਹੁੰਦੇ ਸੀ ਮੈਨੂੰ ਉਹਦਾ ਜਲਦੀ ਯੂਪੀ ਚ ਮੈਂ ਰਹਿੰਦਾ ਸੀ ਉਹਨਾਂ ਨੂੰ ਮੈਂ ਪੁੱਛਦਾ ਸੀ ਕੋਈ ਬ੍ਰਹਮ ਵਿਦਿਆ ਕੋਈ ਵਿਦਿਆ ਜਿਹੜੀ ਕੋਈ ਐਸਾ ਸੁਰਤ ਹੈ ਜਿਹਨੂੰ ਬ੍ਰਹਮ ਵਿਦਿਆ ਦਾ ਗਿਆਨ ਹੋਵੇ ਉਹ ਜਿਹੜੇ ਇਮਾਨਦਾਰ ਸੀ ਨਾ ਕਹਿੰਦੇ ਬਿਲਕੁਲ ਕੋਈ ਸੰਤ ਨਹੀਂ ਸਾਰੇ ਫਿਰਦੇ ਨੇ ਜੇ ਬ੍ਰਹਮ ਵਿਦਿਆ ਦਾ ਗਿਆਨ ਨਹੀਂ ਹੈ ਤਾਂ ਬ੍ਰਹਮ ਦਾ ਗਿਆਨ ਨਹੀਂ ਹੋ ਸਕਦਾ ਫਿਰ ਰਜਿਸਟਰਡ ਗੱਲ ਹੈ ਨਾ ਜੇ ਬ੍ਰਹਮ ਵਿਦਿਆ ਦਾ ਗਿਆਨ ਨਹੀਂ ਤਾਂ ਕਿਉਂਕਿ ਬ੍ਰਹਮ ਨੂੰ ਜੋ ਡਿਫਾਈਨ ਕਰਨਾ ਹੈ ਪਰ ਵਿਦਿਆ ਜੇ ਡਿਫਾਈਨ ਹੋਣਾ ਉਹ ਨੂੰ ਵਿਦਿਆ ਸੋਧੇ ਕਿਹਾ ਹੈ ਸਾਡੇ ਵਿਦਿਆ ਸੋਧੇ ਤੱਕ ਹੈ ਸਭ ਸਾਰੀ ਵਿਦਿਆ ਸੋਧੀ ਹੋਈ ਬ੍ਰਹਮ ਵਿਦਿਆ ਬਣਦੀ ਹੈ ਜਦ ਮਾਸੋਂ ਸਭੇ ਸਾਥ ਕਿਹਾ ਵਿਦਿਆ ਸੋਧੀ ਹੈ ਸੋਧੀ ਹੈ ਨਾ ਮਾਸੋਂ ਸਾਹਿਬ ਕਹਿੰਦਾ ਆਪਾਂ ਆਪਣੀ ਵਿਦਿਆ ਕਹਿੰਦੇ ਆ ਵਾਸਾ ਸਭ ਦਾ ਬਸ ਵੀ ਬਾਸ ਪਿਛੇ ਕਹਿਤਾ ਦੂਜੀ ਗੱਲ ਕਹਿਤੀ ਬ੍ਰਹਮਾ ਜਿਹੜਾ ਆਤਮਾ ਹੈ ਇਹਦਾ ਜਨਮ ਹੋਣਾ ਸਵਾਲ ਹੈ ਸਰੀਰ ਦੇ ਜਨਮ ਤੇ ਮਤਲਬ ਹੈ ਕੋਈ ਨਹੀਂ ਹੈਗਾ ਸਰੀਰ ਤੇ ਮਤਲਬ ਹੈ ਕੋਈ ਨਹੀਂ ਹੈਗਾ ਸੁਣ ਕੌਣ ਰਹੀ ਹੈ ਅੰਦਰ ਆਤਮਾ ਬੋਲ ਕੌਣ ਰਿਹਾ ਦੂਏ ਪਾਸੇ ਆਤਮਾ ਸਰੀਰ ਤਾਂ ਵਿਚਾਲੇ ਇੱਕ ਸਾਧਨ ਹੈ ਜਿੰਨਾ ਜਰ ਸਰੀਰ ਨੂੰ ਸਾਧਨ ਨਹੀਂ ਅਸੀਂ ਮੰਨਦੇ ਉਹਨਾਂ ਜਰ ਗੱਲ ਬਣਦੀ ਭਰਤਰੀ ਨੂੰ ਜਦ ਸੁਲਤਾਨ ਦੇ ਦਿੰਦੇ ਨੇ ਉਪਦੇਸ਼ ਤਾਂ ਇਹ ਕਹਿ ਰਹੇ ਬੋਲੇ ਭਰਤਰੀ ਸਤ ਸਰੂਪ ਹੈ ਭਰਤਰੀ ਜੋ ਬੋਲ ਰਿਹਾ ਤੇਰੇ ਵਿੱਚ ਤਾਂ ਸਤ ਸਰੂਪ ਹੈ ਸਰੀਰ ਛੱਡ ਤੂੰ ਸਰੀਰ ਤਾਂ ਵਰਮੀ ਹੈ ਜਿਹੜਾ ਵਿੱਚ ਬੋਲ ਰਿਹਾ ਉਹ ਕੌਣ ਹੈ ਉਹ ਸਤ ਸਰੂਪ ਹੈ ਪਰਮ ਤਤ ਮੈਂ ਰੇਖ ਨ ਨਰੂਪੋ ਪਰਮ ਤਤ ਹੈ ਉਹਦੀ ਫੋਟੋ ਨਹੀਂ ਬਣ ਸਕਦੀ ਉਹਦੀ ਮੂਰਤੀ ਨਹੀਂ ਬਣ ਸਕਦੀ ਉਹਦੀ ਉਹ ਕਿਸੇ ਵੀ ਫੋਟੋ 'ਚ ਨਹੀਂ ਆ ਸਕਦਾ ਐਕਸਰੇ ਵਿੱਚ ਨਹੀਂ ਆ ਸਕਦਾ ਕੋਈ ਸਾਡੇ ਕੋਲ ਕੋਈ ਰੇਖਾ ਵੀ ਉਹਦੇ ਬਾਰੇ ਅਸੀਂ ਵਿੱਚ ਸਕਦਾ ਕੋਈ ਉਹਦਾ ਰੂਪ ਨਹੀਂ ਰੱਖਿਆ ਨਾ ਰੇਖ ਹੈ ਨਾ ਰੂਪ ਹੈ ਨਾ ਰੰਗ ਹੈ ਕਿਉਂਕਿ ਨਿਰਾਕਾਰ ਆਪੇ ਹੈ ਇਸੇ ਨੂੰ ਕਹਿੰਦੇ ਕਿ ਕੋਈ ਨਿਰਾਕਾਰ ਹੈ ਨਿਰਾਕਾਰ ਵਾਲੇ ਹੁਣ ਤੇਰੇ ਸਾਰੇ ਨੇ ਪਰ ਨਿਰੰਕਾਰ ਨਹੀਂ ਹੈ ਵਾਲੇ ਹੁਣ ਸਾਰੇ ਨੇ ਨਿਰੰਕਾਰ ਹੈ ਨਹੀਂ ਆਪਸ ਵਿੱਚ ਹੀ ਦੁਚਿੱਤੀ ਹੋਈ ਹੋਈ ਹੈ ਦਾਲ ਹੋਇਆ ਹੋਇਆ ਜਿੰਨਾ ਜੇ ਦਾਲ ਹੈ ਉਹਨਾਂ ਚਿਰ ਜਿੰਨਾ ਚਿਰ ਮਨ ਵਿੱਚ ਭਰਮ ਹੈ ਉਹਨਾਂ ਚਿਰ ਨਿਰੰਕਾਰ ਨਹੀਂ ਹੈ ਜਦ ਕੇ ਮਨ ਵਿੱਚ ਭਰਮ ਜਿੰਨਾ ਚਿਰ ਮਨ ਮੈਂ ਭਰਮਾ ਉਹਨਾਂ ਚਿਰ ਨਮਸਕਾਰ ਨਹੀਂ ਪਰਮ ਕਾਲੇ ਨਾਲ ਪ੍ਰਸਾਦ ਗੁਰ ਪ੍ਰਸਾਦ ਦੇ ਪਿੰਡੇ ਗੁਰਬਾਣੀ ਚੋਰ ਕੀ ਮਿਲਦਾ ਗੁਰਬਾਣੀ ਚੋਰ ਕੀ ਮੈਂ ਪ੍ਰਸਾਦ ਆਉਂਦਾ ਗਿਆਨ ਪ੍ਰਸਾਦ ਗੁਰਦਾ ਮਤਲਬ ਗਿਆਨ ਹੁੰਦਾ ਗਿਆਨ ਦਾ ਪ੍ਰਸਾਦ ਮਿਲ ਰਿਹਾ ਇਸ ਨਾਲ ਭਰਮ ਦਾ ਨਾਸ ਹੁੰਦਾ ਜਾਂ ਰਹਿਣਾ ਨਹੀਂ ਹੈ ਤੇ ਜਾਗੋ ਤਾਂ ਕਾਇਤ ਗਾਲ ਭਾਂਡੀ ਹੈ ਜਦ ਸੰਸਾਰ 'ਚ ਰਹਿਣਾ ਹੀ ਨਹੀਂ ਹੈਗਾ ਤਾਂ ਫਿਰ ਐਵੇਂ ਹਰ ਵਕਤ ਗਰਭ ਦੇ ਵਿੱਚ ਹੰਕਾਰ ਦੇ ਵਿੱਚ ਕਿਉਂ ਭਰੇ ਰਹੀਏ ਹੰਕਾਰ ਨੂੰ ਤਾਂ ਹੰਕਾਰ ਦਾ ਚੋੜਾ ਕਿਸੇ ਵਕਤ ਛੱਡਦੇ ਹੀ ਨਹੀਂ ਅਸੀਂ ਪਹਿਲਾਂ ਹੰਕਾਰ ਦਾ ਐਸਾ ਚੋੜਾ ਪਾਇਆ ਹੋਇਆ ਹੈ ਤਾਂ ਕਿਸੇ ਘੜੀ ਲਾਉਂਦੇ ਹੀ ਨਹੀਂ ਹੰਕਾਰ ਦੇ ਨਾਲ ਹਟਦੇ ਆ ਸੁਣਦੇ ਆ ਫਿਰਦੇ ਆ ਹੰਕਾਰ ਮਿਸਾਲ ਦੇ ਕਦੇ ਵੀ ਛਣ ਵਾਸਤੇ ਇਹਦੇ ਨਾਲ ਹਟਦੇ ਜਦੋਂ ਮਰਜ਼ੀ ਚਲੇ ਜਾਈਏ ਤੁਰੀਏ ਫਿਰੀ ਇਹ ਨਾਲ ਰਹਿੰਦਾ ਸਾਡੇ ਹੰਕਾਰ ਜਾਂ ਰਹਿਣਾ ਕੀ ਹੈ ਸੰਸਾਰ 'ਚ ਇਹਨੂੰ ਨਾਲੇ ਕਾਤੇ ਘੜੀਸੀ ਫਿਰਦੇ ਹੰਕਾਰ ਨੂੰ ਸ਼ਿਕਾਇਤ ਗਰਭ ਠੀਕ ਹੈ ਮੁੱਦਾ ਕਿਸੇ ਨਾਲ ਅੱਖੀ ਹੈ ਪਰ ਅੱਖਰ ਵੇਖੋ ਬੁਝੀਏ ਮੁੱਦਾ ਵੀ ਨਹੀਂ ਕਿਸੇ ਕਰਨਾ ਕਹਿਣਾ ਚਾਹੀਦਾ ਮੁੱਦਾ ਨਹੀਂ ਹੈ ਕੋਈ ਅਸਲ ਬੰਦਾ ਕੀ ਹੁੰਦਾ ਇਹ ਵੀ ਉਹਨਾਂ ਨੇ ਤਾਂ ਬੰਦਾ ਨਾ ਹੁਣ ਉਹਨੂੰ ਪਤਾ ਨਹੀਂ ਵੀ ਬੰਦੇ ਦਾ ਇੱਥੇ ਸੈਂਸ ਕੀ ਹੈ ਉੱਤੇ ਨਹੀਂ ਕੰਮ ਕਰ ਸਕਦਾ ਬੰਦਾ ਕੰਮ ਹੋਇਆ ਜਿਹੜਾ ਪਰਮੇਸ਼ਰ ਦੀ ਰਜ਼ਾ ਤੋਂ ਖਿਲਾਫ ਹੋਵੇ ਉਹ ਨਹੀਂ ਕਰ ਅੰਤੇ ਕਮਾਂ ਨੂੰ ਅੰਤੇ ਕਮੀ ਗਿਆਨਤੀ ਕਮੀ ਅੰਤ ਮਨ ਮਨਤਾ ਅੰਤੇ ਤਨ ਅੰਤ ਇਹ ਅੰਨਾ ਹੋ ਕੇ ਤਾਂ ਕੰਮ ਕਰ ਸਕਦਾ ਬੰਦਾ ਨਹੀਂ ਕਰ ਸਕਦਾ ਦੋਸਤੋ ਦੋਹਾਂ ਗੱਲਾਂ 'ਚ ਫਰਕ ਪੈ ਗਿਆ ਬੰਦਾ ਨਹੀਂ ਕਰ ਸਕਦਾ ਕੋਈ ਕਰੇ ਨਹੀਂ ਸਕਦਾ ਅਸੀਂ ਚੰਗੇ ਨਹੀਂ ਪਰ ਬੁੱਧੇ ਨਹੀਂ ਬੰਦਾ ਹੋਰੇ ਨੂੰ ਕਹਿੰਦੇ ਹਮ ਨਹੀਂ ਚੰਗੇ ਚੰਗੇ ਤਾਂ ਹੈਗੇ ਨਹੀਂ ਚੰਗੇ ਦਾ ਤਾਂ ਹੋਈ ਜੇ ਤੇਰੇ ਭਾਣੇ ਚ ਰਹੀ ਸਭ ਬੁਰਾ ਨਹੀਂ ਕੋਈ ਬੁਰਾ ਨਹੀਂ ਹੈ ਕੋਈ ਬੁਰਾ ਨਹੀਂ ਕੋਈ ਹੈ ਕਿਉਂ ਤੇਰੇ ਭਾਣੇ ਤੋਂ ਤੂੰ ਕੁਝ ਕਰ ਵੀ ਨਹੀਂ ਸਕਦੇ ਝੱਖ ਮਾਰਦੇ ਆ ਸਿਰਫ ਝੱਖ ਮਾਰਦੇ ਹਰਦਾ ਹਰਦੇ ਨਹੀਂ ਬਣਦਾ ਕੁਝ ਹੈ ਝੱਖ ਮਾਰਨ ਤੋਂ ਅਸੀਂ ਹਰਦੇ ਨਹੀਂ ਹੁਕਮ ਦੀ ਵਿਰੋਧਤਾ ਕਰਨ ਤੇ ਹਰਦੇ ਨਹੀਂ ਵਿਰੋਧਤਾ ਸਾਡੇ ਹੋ ਨਹੀਂ ਸਕਦੀ ਹੁੰਦੀ ਹੈ ਸੋਚਣ ਤੇ ਅਸੀਂ ਹਰਦੇ ਨਹੀਂ ਸਾਡੇ ਸੋਚਿਆ ਹੁੰਦਾ ਕੁਝ ਹੈ ਤੇ ਸੋਚਣ ਤੇ ਨਹੀਂ ਹਰਦੇ ਚੰਗੇ ਨਹੀਂ ਸੋਚਣ ਦਾ ਬੰਦ ਕੀਤਾ ਸੀ ਨਾ ਸੋਚਿਆ ਸੋਚਣਾ ਹੋ ਗਈ ਸੋਚਣਾ ਬੰਦ ਕਰ ਦੋ ਸਮਝਣ ਆਇਆ ਸੋਚਣ ਦਾ ਕਿਉਂ ਹੈ ਜੇ ਸਮਝਦਾ ਕੁਝ ਗਿਆਨ ਮਿਲ ਜਾਂਦਾ ਸਮਝਣ ਨਾਲ ਕੁਝ ਪ੍ਰਾਪਤੀ ਹੈ ਸੋਚਣ ਨਾਲ ਕੁਝ ਵੀ ਪ੍ਰਾਪਤੀ ਨਹੀਂ ਕਿਤੇ ਚਲੇ ਜਾਓ ਸਮਝਣ ਨਾਲ ਪ੍ਰਾਪਤੀ ਹੈ ਕਿਸੇ ਕੋ ਬਹਿ ਜਾਓ ਕੋਈ ਕੰਮ ਸਿੱਖ ਰਿਹਾ ਹੈ ਕੋਈ ਸਕੂਲ ਜਾਂਦਾ ਹੈ ਕੋਈ ਕਾਲਜ ਜਾਂਦਾ ਹੈ ਕੋਈ ਕੁਝ ਵੀ ਕਰਦਾ ਹੈ ਸਮਝਣ ਨਾਲ ਪ੍ਰਾਪਤੀ ਹੈ ਸੋਚਣ ਨਾਲ ਕੀ ਪ੍ਰਾਪਤੀ ਸੋਚਣ ਨਾਲ ਕੁਝ ਵੀ ਪ੍ਰਾਪਤੀ ਸੋਚਣ ਨਾਲ ਤਾਂ ਬੈਠੇ ਡਾਊਨ ਹੁੰਦੀ ਹੈ ਫਿਜ਼ੂਲ ਲਾਈਟ ਚਲਾਈ ਜਾਓ ਅਕਲ ਨੂੰ ਐਵੇਂ ਕਮਾਈ ਕਿ ਖਾਂ ਪਰ ਚਰਖਾ ਗੇੜੀ ਜਾਈਏ ਦਿਮਾਗ ਦਾ ਚਰਖਾ ਗੇੜੀ ਜਾਂਦੀ ਹੈ ਅਕਲ ਦਾ ਕੁਝ ਨਹੀਂ ਸੋਚਣਾ ਨਹੀਂ ਕੋਈ ਚੰਗੇ ਇਸ ਕਰਕੇ ਨਹੀਂ ਅਸੀਂ ਕਿ ਅਸੀਂ ਜਿਹੜਾ ਕੰਮ ਆਇਆ ਉਹ ਕੰਮ ਨਹੀਂ ਕਰਦੇ ਕਿੰਨਾ ਦਿਆਲੂ ਕਿਰਪਾਲੂ ਪਰਮੇਸ਼ਰ ਨੇ ਸਾਨੂੰ ਜੀਵਨ ਦਿੱਤਾ ਹੈ ਅਸੀਂ ਆਪਣਾ ਹੀ ਕੰਮ ਨਹੀਂ ਉਹਦਾ ਨਹੀਂ ਕਰਨਾ ਅਸੀਂ ਕੰਮ ਕੋਈ ਤੇ ਉਹਦਾ ਵੀ ਨਹੀਂ ਕਰਨਾ ਕੋਈ ਕੰਮ ਕਹਿੰਦਾ ਹੋਰ ਕਿਸੇ ਦਾ ਕਰਨਾ ਉਹਦਾ ਕਰਨਾ ਉਹਦਾ ਕੋਈ ਖੜਾ ਆਪਣਾ ਹੀ ਕੰਮ ਕਰਨਾ ਬਦਲ ਹੋ ਕਰਨਾ ਆਪਣੇ ਕੰਮ ਨਹੀਂ ਕਰ ਵਿਗੜਿਆ ਹੋਇਆ ਕੰਮ ਆਪਣੇ ਠੀਕ ਨਹੀਂ ਕਰਨਾ ਇਸ ਕਰਕੇ ਆਪ ਚੁੱਕੇ ਬੁੱਧਾ ਕਿਸੇ ਨਾਲ ਕੀ ਆਪਾਂ ਰੱਖ ਰਹੇ ਹੋ ਬੁਝੇ ਸਭ ਤੇ ਬੁੱਧਾ ਕੀ ਕਹਿ ਸਕਦੇ ਜਾਂ ਕੋਈ ਬੁਰਾ ਹੈ ਇਹ ਦ੍ਰਿਸ਼ਟੀਕੋਣ ਤੋਂ ਗੱਲ ਕੀਤੀ ਹੋਈ ਜੇ ਹੁਣ ਉਹ ਕਹੇ ਵੀ ਬੰਦਾ ਕਿਸੇ ਨਾਲ ਆਖੀ ਤਾਂ ਫਿਰ ਬਨਾਸ ਇਕੱਠਾ ਕਿਉਂ ਕਿਹਾ ਹਰ ਕੇ ਸਤਨਾ ਕੀ ਬਨਾਸ ਇਕੱਠਾ ਉਹ ਫਿਰ ਕਿਉਂ ਕਿਹਾ ਬੰਦਾ ਕਿਹਾ ਨਾ ਨਹੀਂ ਕਿਹਾ ਸੱਚ ਕਿਹਾ ਸੱਚ ਕਹਣਾ ਬੰਦਾ ਕਹਣਾ ਨਹੀਂ ਬੰਦਾ ਕਹਣਾ ਬੰਦਾ ਹੈ ਨਹੀਂ ਬੰਦਾ ਕਹਿੰਦੇ ਆ ਪਰ ਹੋਣ ਨੂੰ ਸਾਧ ਨੂੰ ਬਣਾ ਕੇ ਠੱਗ ਨੂੰ ਗੁਰਮੁਖ ਕਹਿ ਲਈਏ ਜਾਂ ਸੱਤ ਕਹਿ ਲਈਏ ਫਸ ਗਿਆ ਨਾ ਦੂਏ ਦਾਸ ਹੋਰ ਫਸ ਜਾਣਗੇ ਫਸਾਦਾਂ ਦੇ ਲੋਕਾਂ ਤੇ ਧੂਰਾ ਖੜਾ ਹੈ ਨਿਆਣੇ ਨੂੰ ਬਾਹਰ ਦੇਖੋ ਇਹ ਖੜਾ ਨਹੀਂ ਇਹ ਤਾਂ ਖਾ ਕੇ ਆਦਮੀ ਮਰ ਜਾਂਦਾ ਕੀ ਬੁਰੀ ਗੱਲ ਕਹਤੀ ਹੈ ਤੇ ਧੂਰਾ ਗਏ ਮੇਰੀ ਤਾਂ ਬੇਇੱਜ਼ਤੀ ਕਰਤੀ ਮੇਰੀ ਤਾਂ ਵੱਡੀ ਕਰਤੀ ਵੀ ਬਹੁਤ ਭੈੜੀ ਚੀਜ਼ ਹੈ ਤੇ ਧੂਰਾ ਖੜਾ ਨਹੀਂ ਚਾਹੀਦਾ ਕਿਉਂ ਕਿਹਾ ਬਚਾਉਣ ਵਾਸਤੇ ਕਿਹਾ ਇਹ ਪਰਪਕਾਰ ਹੈ ਇਹ ਤਾਂ ਪਰਪਕਾਰ ਹੈ ਉਹ ਜਿਹੜੇ ਹੈ ਨਾ ਸ਼ਰਾਰਤੀ ਆਦਮੀ ਬੰਦੇ ਦੇ ਜਿਹੜੇ ਜਿਹੜੇ ਦੁਨੀਆ ਨੂੰ ਫਸਾਉਣ ਵਾਲੇ ਨੇ ਉਹ ਕਹਿੰਦੇ ਨਾ ਤੂੰ ਤੁਹਾਨੂੰ ਕੀ ਲੋੜ ਹੈ ਫਸਾਉਂਦੇ ਫਸਦੇ ਹੈ ਨਾ ਫਸਾਉਂਦੇ ਅਸੀਂ ਜੋ ਥਾਣੇਦਾਰ ਨੂੰ ਕਹਿੰਦਾ ਵੀ ਤੈਨੂੰ ਕੀ ਲੋੜ ਹੈ ਤੇਰਾ ਤਾਂ ਮੈਂ ਕੁਝ ਨਹੀਂ ਚੋਰੀ ਇਹਦੀ ਗੱਲ ਦਾ ਛੱਗੀ ਇਹਦੇ ਨਾਲ ਵਾਲਦਾ ਇਹ ਜਾਣੇ ਬਹਿ ਜਾਣ ਉਹ ਪਲੀ ਕਿਹੜੀ ਲੈਂਦੇ ਨੇ ਪਲੀ ਲੈਂਦੇ ਨੇ ਆਪ ਜਦ ਗੁਰਬਾਣੀ ਉਹ ਬਹੁਤ ਗੁਰਬਾਣੀ ਦੇ ਬਾਤ ਹੁੰਦਾ ਕਿਹਾ ਹੋਇਆ ਜੋਰਾ ਯਾਰਾਂ ਤੇ ਕੂੜਿਆ ਖਾਰਾ ਬੇਕਾਰ ਕਰਕੇ ਨਾ ਕਿਹਾ ਹੋਇਆ ਅਸਾਂ ਖੂਰ ਖਾਂ ਮੋਰ ਅਸਾਂ ਚੋਰ ਆਰਾਮਪੁਰ ਇਹ ਭਰੀ ਪਈ ਹੈ ਬਾਣੀ ਦੇ ਨਾਲ ਉਹ ਜਲੀਲ ਦੇਖੋ ਕਿਹੜੀ ਲੈ ਰਹੇ ਆਪ ਉਹਨਾਂ ਦੇ ਹੁੰਦੀ ਹੈ ਨਾ ਗੱਲ ਇਸ ਗੱਲ ਦੀ ਫਲੀ ਲੈ ਕੇ ਸਾਨੂੰ ਬੰਦ ਕਰ ਰਹੇ ਨੇ ਕਿ ਸਾਡਾ ਪਰਦਾ ਨਜ਼ਾਰ ਕਰੋ ਦੂਜੇ ਨਾ ਕਰੋ ਮੂਰਖੇ ਨਾਲ ਨਾ ਰੁਝੀਏ ਮੂਰਖੇ ਨਾਲ ਨਾ ਰੁਝੀਏ ਉਹ ਮੂਰਖਾ ਜਿਹੜਾ ਕਸਮ ਤੋਂ ਹਟਾਉਂਦਾ ਵੀ ਇਹ ਨਾ ਕਹੋ ਜਿਹੜਾ ਇਹ ਫਲੀ ਲੈਂਦਾ ਨਾ ਉਹ ਮੂਰਖੀ